ਸੁਨ ਨਿਰੰਤਰ ਜੀਜੇ ਬੰਦ ਉੱਡੇ ਨਾ ਹੰਸਾ ਪੜੇ ਨਾ ਕੰਧ ਸੁਣ ਅੱਗੇ ਚੱਲਦਾ ਇਸੇ ਗੱਲ ਦਾ ਉਪਦੇਸ਼ ਚੱਲਦਾ ਉਸੇ ਗੱਲ ਦਾ ਜਿਹੜੇ ਸਵਾਲ ਹੈ ਉਸੇ ਦਾ ਜਵਾਬ ਹੈ ਸੁਣ ਨਿਰੰਤਰ ਜਦੋਂ ਹੋਵੇ ਚਲੀ ਜਾਂਦੀ ਹੈ ਬੈਠ ਕੇ ਮਨ ਦੇ ਵਿੱਚੋਂ ਮਨ ਮਿਟ ਜਾਂਦਾ ਹੈ ਮਰ ਜਾਂਦਾ ਹੈ ਸਮਾ ਜਾਂਦਾ ਚਿੱਤ ਵਿੱਚ ਨੂੰ ਕਹਿੰਦੇ ਨਿਰੰਤਰ ਸੁਣ ਹੋ ਗਿਆ ਅਨਹਦ ਸੁਣ ਕਹਾਂ ਤੇ ਹੋਈ ਲਗਾਤਾਰ ਮਨ ਚੁੱਪ ਰਹਿੰਦਾ ਹੈ ਸੁਣ ਰਹਿਣਾ ਸਮਾਧੀ ਲਾਉਣ ਦੀ ਲੋੜ ਨਹੀਂ ਹੈ ਸਹਿਜ ਸਮਾਧ ਹੋ ਜਾਂਦਾ ਮਨ ਦੇ ਵਿੱਚ ਮਾਇਆ ਦੀ ਕੋਈ ਇੱਛਾ ਪ੍ਰਗਟੇ ਨਹੀਂ ਹੁੰਦੀ ਫੁਰਨਾ ਕੋਈ ਪ੍ਰਗਟ ਹੁੰਦਾ ਹੀ ਨਹੀਂ ਸੁਣ ਨਿਰੰਤਰ ਦੀਜਾ ਬੰਦ ਗਿਆਨ ਕਾ ਬੱਤਾ ਗੁਰਬਿਨ ਗਿਆਨ ਨਾ ਹੋਏ ਸਤਗੁਰ ਦਾ ਗਿਆਨ ਮਨ ਨੂੰ ਹਮੇਸ਼ਾ ਲਈ ਇਸ ਤਰੀਕੇ ਨਾਲ ਬੰਨਣ ਦਾ ਗਿਆਨ ਨਾਲ ਨਿਰੰਤਰ ਸੁਧ ਹੋ ਜਾਂਦਾ ਹੋ ਉਹਦੇ ਅੰਦਰ ਇੱਛਾ ਪੈਦਾ ਹੀ ਨਹੀਂ ਹੁੰਦੀ ਡੋਲਦਾ ਹੀ ਨਹੀਂ ਭੁੱਖ ਰਹਿੰਦੀ ਹੋਈ ਨਹੀਂ ਨਿਰੰਤਰ ਦੀਜੈ ਬੰਦ ਉੱਡੇ ਨਾ ਹੱਸਾ ਪੜੇ ਨਾ ਕੰਧ ਫੇਰ ਉਹ ਜਿਹੜਾ ਹੰਸਾ ਨਾ ਕੁਰਬਾਨੀ ਰਿਹਾ ਹੰਸਾ ਰਹਿ ਗਿਆ ਬੰਦਾ ਹੰਸੇ ਵਿੱਚ ਸਮਾ ਗਿਆ ਅੰਦਰ ਹੰਸਾ ਉੱਡਦਾ ਹੀ ਨਹੀਂ ਫਿਰ ਉੱਡਣਾ ਕਰ ਨੂੰ ਨੇ ਹੰਸ ਕਾਹਦਾ ਤੇ ਉੱਡਣਾ ਸਰੀਰ ਚਲੇ ਜਾਓ ਚਲੇ ਜਾਵੇ ਉਹ ਹੰਸਾ ਨੇ ਕੀ ਕਰਨਾ ਉੱਡ ਕੇ ਉੱਡੇ ਨਾ ਹੰਸਾ ਪੜੇ ਨਾ ਕੰਨ ਨਾ ਹੰਸ ਉੱਡਦਾ ਫਿਰ ਨਾ ਦੁਬਾਰਾ ਛੇ ਹਰ ਜੋੜਨਾ ਜਰ ਉੜਦਾ ਜਿੰਨਾ ਜਲ ਤਾਕਾ ਜੋਗ ਘੜੀ ਉੱਡੇ ਤੋਂ ਬੇਗੁਲ ਬੇਗਲੇ ਤਾਕਾ ਜੋਗ ਘੜੀ ਅਜੋ ਮਾਇਆ ਦਾ ਹੋਰ ਇੱਛਾ ਗਿਆ ਮਨ ਦੇ ਵਿੱਚ ਮਾਇਆ ਦੀ ਭੁੱਖ ਸੀ ਤਾਂ ਹੱਸਾ ਹੋਰ ਸਰੀਰ ਧਾਰਨ ਕਰੀਏ ਮਾਇਆ ਦੀ ਭੁੱਖ ਅਗਲੇ ਜਨਮ ਵਿੱਚ ਪੂਰੀ ਕਰੀਏ ਭੁੱਖ ਕਰਕੇ ਉੱਡਦਾ ਭੁੱਖ ਕਰਕੇ ਉੱਡਦਾ ਹੋਰ ਦੇ ਉੱਡਦਾ ਜੇ ਬਣ ਫਲ ਪੱਕ ਕੇ ਭੁੱਲ ਗਰੇ ਫਿਰ ਡਾਲ ਦੂਈ ਵਾਰ ਕਾਸਰੂ ਲਗਣਾ ਜੇ ਪੱਕਾ ਹੋ ਕੇ ਮਾਇਆ ਛੱਡ ਕੇ ਗਿਰ ਗਿਆ ਫਿਰ ਉੱਡਣਾ ਕਾਸਰੂ ਹੈ ਉੱਡੇ ਨਾ ਹੁਸਾ ਪੜੇ ਨਾ ਦੂਜੇ ਸ਼ਰੀਰ ਦਾ ਕੀ ਮਤਲਬ ਜੇ ਭੁੱਖੇ ਕੋਈ ਨਹੀਂ ਹੈ ਮਾਇਆ ਦੀ ਇਹ ਤਾਂ ਮਾਇਆ ਖਾਤਰ ਉੱਡਦਾ ਉੱਡੇ ਤੋਂ ਬੇਗੁਲ ਬੇਗੁਲ ਚਾਕਾਂ ਚੋਕ ਘੜੀ ਪੰਖ ਟੁੱਟੇ ਫਾਹੀ ਪਰੀ ਅਬਗੁਣੀ ਭੀੜ ਬੜੀ ਪਿੱਛੇ ਪੜਿਆ ਸੀ ਤਾਂ ਉੱਡਦਾ ਉਹਨੂੰ ਘਾਹ ਨੂੰ ਮੇਰੇ ਫਿਰ ਫਿਰ ਹੋਈ ਫਿਰ ਕੀ ਕਰ ਲੋ ਫਿਰ ਥਰ ਨਾਰਾਇਣ ਥਿਰ ਗੁਰੂ ਥਿਰ ਸਰਿਆ ਸੱਚਾ ਆਕਾਰ ਸੱਚਾ ਆਕਾਰ ਹੈ ਜਦੋਂ ਦਾ ਹੋ ਗਿਆ ਆਪੇ ਥਿਰ ਹੈ ਫਿਰ ਸੱਚਾ ਵਿਚਾਰ ਸੱਚ ਵਿਚਾਰ ਨਾਲ ਜੁੜਿਆ ਹੋਇਆ ਹੈ ਫਿਰ ਸਹਿਜ ਗੁਫਾ ਕਰ ਜਾਣੇ ਸੱਚਾ ਨਾਨਕ ਸੱਚੇ ਭਾਵੈ ਸਹਿਜ ਗੁਫਾ ਹਿਰਦਾ ਸਹਿਜ ਗੁਫਾ ਆਪਣੇ ਘਰ ਦੇ ਵਿੱਚ ਹਿਰਦੇ ਵਿੱਚ ਸਹਿਜ ਅਨੰਦ ਵਿੱਚ ਸਹਿਜ ਧਿਆਨ ਵਿੱਚ ਹੈ ਇਹ ਹੈ ਸਹਿਜ ਅਵਸਥਾ ਕਰ ਜਾਣੇ ਸੱਚਾ ਸਹਿਜ ਗੁਫਾ ਕਰ ਜਾਣੇ ਸੱਚਾ ਕਹਿੰਦੇ ਸਹਿਜ ਧਾਰੀ ਸਿੱਖ ਆ ਸਹਿਜ ਧਾਰੀ ਸਿੱਖਾ ਇੱਥੇ ਆ ਕੇ ਦੀ ਸਿੱਖ ਬਣਦਾ ਸਹਿਜ ਅਵਸਥਾ ਪ੍ਰਾਪਤ ਹੋ ਜਵੇ ਕੋਨੇ ਮੋਨੇ ਨੂੰ ਦੀ ਸਿੱਖਾ ਦਾ ਸਰਟੀਫਿਕੇਟ ਦੇ ਦਿੱਤਾ ਟੌੜੇ ਨੇ ਪਤਾ ਜੇ ਹੁੰਦਾ ਸਿੱਖੀ ਦਾ ਤਾਂ ਨਾ ਟੌੜਾ ਦਾ ਆਪੇ ਦੀ ਸਿੱਖ ਸੋਹਣਾ ਸਿੱਖੀ ਦਾ ਕੀ ਲੈਣਾ ਸੀ ਦੀ ਹੁੰਦਾ ਕੀ ਉਹਦੇ ਬਾਰੇ ਪਤਾ ਹੋਵੇ ਉਹਨੂੰ ਪਤਾ ਹੋਵੇ ਸਹਿਜਧਾਰੀ ਹੁੰਦਾ ਕੀ ਹੈ ਆ ਸਹਿਜਧਾਰੀ ਸਿੱਖਾ ਜਾਗਿਆ ਹੋਇਆ ਉੱਡੇ ਨਾ ਸਾਫੜੇ ਨਾ ਕੱਦ ਦੂਆ ਜਨਮ ਹੁੰਦਾ ਹੀ ਨਹੀਂ ਜਿਹਦਾ ਹੁੰਦਾ ਸਤਾਰੀ ਹੈ ਸਹਿਜ ਸਮਾਦ ਹੈ ਸਮਾਦ ਹੈ ਜੀ ਲੱਗੀ ਹੋਈ ਸਹਿਜ ਸਮਾਦ ਉਪਾਦ ਰਹਿਤ ਦੁਬਾਰਾ ਉਪਾਦੀ ਕਰਦਾ ਹੀ ਨਹੀਂ ਮਨ ਮਨ ਕਿ ਭੁੱਖ ਪੈਦਾ ਹੁੰਦੀ ਜੀ ਸਹਿਜ ਸਮਾਦ ਉਪਾਦ ਰਹਿਤ ਫੁੱਲ ਵੱਡੇ ਭਾਗ ਲਿਵ ਲਾਗੀ ਜਿਹਦੀ ਹਮੇਸ਼ਾ ਵਾਸਤੇ ਲਿਵ ਲੱਗੀ ਹੋਈ ਆ ਉਹ ਸਹਿਜ ਨਹੀਂ ਹੈ ਇਹਨਾਂ ਨੂੰ ਕੀ ਪਤਾ ਸਾਇਧਾਰੀ ਕੀ ਹੁੰਦੇ ਨੇ ਆਪ ਜੋ ਭੇਖਧਾਰੀ ਨੇ ਵੀ ਜੇ ਉਹ ਸਾਇਧਾਰੀ ਨੇ ਤੁਸੀਂ ਭੇਖਧਾਰੀ ਹੋ ਫਿਰ ਤੁਸੀਂ ਕੀ ਹੋ ਅਸਲ ਚ ਭੇਖਧਾਰੀ ਹੋ ਰਹੇ ਕਾਦੇ ਵਾਸਤੇ ਅੰਦਰ ਪਕੜਨੇ ਆ ਕੇ ਕਾਰਨ ਇੱਕ ਪਿਆ ਭੇਖਧਾਰੀ ਪਿਆ ਭੇਖਧਾਰੀ ਅਗਲੇ ਕੰਮ ਨਹੀਂ ਕੀਤਾ ਜੋ ਅਗਲਾ ਕੰਮ ਕਰਨ ਕੇ ਪੈਸ ਵਾਰੀ ਜਾਊਗੀ ਨਿਰਪ ਕਰਨੇ ਨਿਰਪ ਕੰਨਿਆ ਕੇ ਕਾਰਨੇ ਨੂੰ ਭਿਆ ਤੇ ਹਸਤਾਲੀ ਨਿਰਪ ਕੰਨਿਆ ਕੌਣ ਨਿਰਪ ਕਰਨ ਹੁੰਦਾ ਰਾਜਾ ਰਾਜੇ ਕੋਲ ਕੀ ਹੁੰਦੀ ਹੈ ਕਬੂਦ ਵਿਸ਼ਨੂੰ ਦੀ ਮਤ ਮਾਇਆ ਮਾਇਆ ਤਾਂ ਤਾਰੀ ਪੇਸ਼ਤਾਰੀ ਕਿਉਂ ਬਣਾਇਆ ਮਾਇਆ ਵਾਸਤੇ ਬਣਾਇਆ ਉਹ ਦੂਆ ਜਨਮ ਜੇ ਮਾਇਆ ਦੀ ਭੁੱਖਾ ਤਾਂ ਹੀ ਉਡੇ ਨੂੰ ਹੰਸਾ ਪੜੇ ਨਾ ਕੰਤ ਜੇ ਮਾਇਆ ਦੀ ਭੁੱਖਾ ਤਾਂ ਹੀ ਦੂਆ ਜਨਮ ਲਊ ਉਹ ਨਿਰਭ ਕਦੇ ਹੀ ਹੈ ਮਾਇਆ ਰਾਜੇ ਦਾ ਕਬਜ਼ਾ ਮਾਇਆ ਤੇ ਰਾਜੇ ਦੀ ਜਿਹੜੀ ਮਾਤਾ ਨਿਰਭ ਕਦੇ ਇਹਨਾਂ ਕੋਲ ਵੀ ਰਾਜ ਕਰੇਗਾ ਖਾਲਸੇ ਵਾਲੀ ਮਤ ਉਹੀ ਹੈ ਨਿਰਭ ਕਦੇ ਹੈ ਪਟਾਰੀ ਵੀ ਕਹਿੰਦੇ ਨਿਰਪਕਨਿਆ ਵੀ ਕਹਿੰਦੇ ਉਹ ਨਿਰਪਨਾਰੀ ਨਿਰਪਕਨਿਆ ਨੇ ਨਿਰਪਨਾਰੀ ਬਣਨਾ ਕਿਸੇ ਰਾਜੇ ਦੀ ਲੜਕੀ ਹੁੰਦੀ ਹੈ ਦੂਏ ਰਾਜੇ ਦੀ ਘਰ ਵਾਲੀ ਹੋ ਜਾਂਦੀ ਹੈ ਚਾਹੇ ਨਿਰਪਕਨਿਆ ਕਹ ਲੋ ਚਾਹੇ ਉਹ ਸੀਤਾ ਨਿਰਪਕਨਿਆ ਵੀ ਹੈ ਨਿਰਪਤੀ ਰਾਣੀ ਵੀ ਹੈ ਰਾਜੇ ਦੀ ਰਾਣੀ ਵੀ ਹੈ ਰਾਜੇ ਦੀ ਲੜਕੀ ਵੀ ਹੈ ਦੋਏ ਨਿਰਪਕਨਿਆ ਨਹੀਂ ਕਹਿ ਸਕਦੇ ਸਿਰਫ ਕਿਹੜਾ ਇੱਕ ਰਾਜੇ ਦਾ ਵਧੇਰੇ ਕਿਸੇ ਰਾਜੇ ਦੀ ਕੰਨਿਆ ਕਿਸੇ ਰਾਜੇ ਦੇ ਘਰ ਵਾਲੀ ਹੋ ਇੱਕ ਭਿਆ ਭੇਦ ਧਾਰੀ ਕਾਮਾਰਤੀ ਸਵਾਰਤੀ ਇਹ ਕੌਣ ਨੇ ਕਾਮਾਰਤੀ ਸਵਾਰਤੀ ਬਾਕੀ ਪੈਜ ਸਵਾਰੀ ਪੈਜ ਸਵਾਰੀ ਜਾ ਸਕਦੀ ਹੈ ਉਹ ਜੇ ਚਾਹੁੰਦੇ ਹੁਣ ਤਾਂ ਇਹ ਚਾਹੁੰਦੇ ਹੀ ਨਹੀਂ ਇਹਨਾਂ ਨੇ ਕੀ ਲੈਣਾ ਪਿਆ ਸਵਾਰ ਕੇ ਇਹਨਾਂ ਨੂੰ ਤਾਂ ਚਾਹੀਦਾ ਵੀ ਸਾਡੀ ਪ੍ਰਧਾਨਗੀ ਬਣੀ ਰਹੇ ਬਸ ਦੁਨੀਆ ਦੀਆਂ ਵਡਿਆਈਆਂ ਜਿਹਨਾਂ ਨੂੰ ਚਾਹੀਦੀਆਂ ਨੇ ਉਹਨਾਂ ਨੇ ਪਾਏ ਤੇ ਦਰਗਾਹ ਦੀ ਵਡਿਆਈ ਤੋਂ ਉਹਨੇ ਕੀ ਲੈਣਾ ਨਾਲੇ ਉਹਨਾਂ ਦਾ ਦਰਗਾਹ ਦੀ ਵਡਿਆਈ ਹੋ ਜਾਂਦੀ ਹੈ ਹੋ ਸਕਦੀ ਹੈ ਤੇ ਵਿਸ਼ਵਾਸ ਗੁਰਬਾਣੀ ਦੇ ਨਾਲ ਲੋਕਾਂ ਨੂੰ ਵਿਸ਼ਵਾਸ ਹੈ ਨਹੀਂ ਜੇ ਗੁਰਬਾਣੀ ਦਾ ਵਿਸ਼ਵਾਸ ਹੋਵੇ ਫਿਰ ਆ ਸੰਸਾਰੀ ਵਡਿਆਈ ਛੱਡ ਕੇ ਇੱਧਰ ਕਰੋ ਇਹ ਕਿਤੇ ਔਖੀ ਹੈ ਜਿਨ੍ਹਾਂ ਇਧਰ ਝੱਖ ਮਾਰਦੇ ਨੇ ਇਧਰ ਦੱਸਦੇ ਨਹੀਂ ਲੋੜ ਵੀ ਝੱਖ ਮਾਰਦੇ ਚੌਥੇ ਦਿਨ ਦੀ ਲੋੜ ਮਿਲੀ ਇੱਥੇ ਤੱਕ ਜਦ ਰਾਤ ਨਹੀਂ ਡਿੱਗਦੇ ਤੁਸੀਂ ਕਾਦੇ ਵਾਸਤੇ ਕਾਦੇ ਵਾਸਤੇ ਸਭ ਕੁਝ ਪੈਸੇ ਕੋਲ ਨੇ ਕਰੋੜ ਰੁਪਏ ਕੋਲੋਂ ਲਾਈ ਜਾਂਦੇ ਕਾਦੇ ਵਾਸਤੇ ਵੀ ਵਾਸਤੇ ਬਦਨਾਮੀ ਉਹ ਪੱਲੇ ਪੈਣੀ ਕੁਝ ਨਹੀਂ ਬਣਦਾ ਇੱਥੋਂ ਸਹਿਜ ਗੁਫਾ ਕਾ ਜਾਣੇ ਸੱਚਾ ਸਹਿਜ ਗੁਫਾ ਘਰ ਜਾਣੇ ਸੱਚਾ ਜੇ ਸਹਿਜ ਅਵਸਥਾ ਜੋ ਕੇ ਹਿਰਦੇ ਤੇ ਕਿਆ ਰਹੇ ਗੁਫਾ ਆਪਣੀ ਇਹਨਾਂ ਨੇ ਗੁਫਾ ਬਾਹਰ ਬਣਾ ਲਈ ਪਹਾੜ ਜਾ ਕੇ ਗੁਫਾ ਉਹ ਗੁਫਾ ਤਾਂ ਅੰਦਰ ਬਣੀ ਬਣਾਈ ਹੋਈ ਹੈ ਸਭ ਕੁਝ ਦੇ ਕੇ ਭੇਜਿਆ ਗੁਫਾ ਬਾਹਰ ਟੋੜਦੇ ਫਿਰਦੇ ਅਵਨ ਦੀ ਗੁਫਾ ਬਣਾ ਲਈ ਝੂਠਿਆਂ ਨੇ ਸਭ ਝੂਠ ਬਣਾਉਣਾ ਬਾਹਰ ਢੋਲ ਦੇ ਇਹਨਾਂ ਨੇ ਗੁਰਦਾਰੇ ਬਾਹਰ ਬਣਾ ਲਏ ਉਹਨਾਂ ਨੇ ਗੁਫਾ ਬਾਹਰ ਬਣਾ ਲਈ ਆ ਗੋਫਾ ਭੋਰੇ ਬਣਾ ਕੇ ਗੋਫਾ ਕਹਿੰਦੇ ਨੇ ਉਹ ਪਟ ਲੈਂਦੇ ਨੇ ਸਾਡੀ ਜੀਵੇ ਚੂਹਾ ਪਟ ਲੈਂਦੇ ਸਹਿਜ ਗੁਫਾ ਘਰ ਲੋਕਾਂ ਨੂੰ ਬਣਦਾ ਜੂਆ ਹੱਟ ਬਾਜਣ ਨੂੰ ਤੇ ਲੋਕ ਕਹਿੰਦੇ ਨੇ ਉੱਥੇ ਵੀ ਕੋਈ ਆਵੇ ਸਾਨੂੰ ਸਵਾਲ ਨਾ ਕਰੇ ਹੋਰ ਕੀ ਨਾਲੇ ਕਿਹੜਾ ਏਸੀ ਉੱਤੇ ਤੇ ਠੰਡਾ ਰਹਿੰਦਾ ਦੱਸ ਨਾ ਥੱਲੇ ਗਰਮੀ ਲੱਗੇ ਨਾ ਉਹਦੀ ਸਰਦੀ ਲੱਗੇ ਬਾਕੀ ਬਾਕੀ ਨਾਮ ਸੱਚੇ ਭਾਵੇਂ ਸੱਚਾ ਨਾਨਕ ਸੱਚੇ ਭਾਵੇਂ ਸੱਚਾ ਸੱਚਾ ਹੋਵੇ ਤਾਂ ਸੱਚਾ ਚੰਗਾ ਲੱਗਦਾ ਝੂਠੇ ਨੂੰ ਝੂਠਾ ਚੰਗਾ ਲੱਗਦਾ ਸੱਚੇ ਨੂੰ ਸੱਚਾ ਚੰਗਾ ਲੱਗਦਾ ਸਮਝਿਆ ਨਹੀਂ ਜੈ ਜੈ ਸੁਭਾਅ ਹੁੰਦਾ ਉਹਨੂੰ ਇਹ ਜਿੱਦਾਂ